ਗੁਰੂ ਸਾਧ ਸੰਗਤ ਜੀ ਸਤਿ ਸ੍ਰੀ ਅਕਾਲ ਸਤਿਗੁਰੂ ਜੀ ਦੀ ਬਖਸ਼ਿਸ਼ ਹੋਈ ਹੈ ਦਾਸਾਂ ਨੂੰ ਪ੍ਰਬੰਧਕਾਂ ਦੁਆਰਾ ਸਾਧ ਸੰਗਤ ਦੁਆਰਾ ਅਸਪਾਕ ਸਮਾਂ ਬਖਸ਼ਿਸ਼ ਹੋਇਆ ਹੈ ਗੁਰੂ ਪੁਰਸ਼ਾਂ ਦੀ ਬਾਣੀ ਦਾ ਗਾਇਨ ਕਰਨ ਦਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਾਰ ਬਖਸ਼ਿਸ਼ ਦਾ ਸਦਕਾ ਅੱਜ ਆਪਾਂ ਸਭ ਗੁਰੂ ਚਰਨਾਂ ਵਿੱਚ ਬੈਠ ਕਰਕੇ ਸਤਿਗੁਰੂ ਜੀ ਦੀ ਬਖਸ਼ਿਸ਼ ਨਾਲ ਕੀਰਤਨ ਸਰਵਣ ਕਰ ਰਹੇ ਹਾਂ ਸਤਿਗੁਰੂ ਜਗਜੀਤ ਸਿੰਘ ਜੀ ਨੇ ਸਤਿਗੁਰੂ ਰਾਮ ਸਿੰਘ ਜੀ ਨੇ ਸੰਗੀਤ ਨੂੰ ਬਹੁਤ ਸਿਖਰਾਂ ਤੱਕ ਪਹੁੰਚਾਇਆ ਬਹੁਤ ਵਿਦਵਾਨ ਪੈਦਾ ਹੋਏ ਨੇ ਬਹੁਤ ਗੁਣੀ ਜਨ ਸੰਗੀਤ ਦੇ ਗਿਆਤਾ ਨੇ ਸਤਿਗੁਰੂ ਜੀ ਦੀ ਰਹਿਮਤ ਨਾਲ ਆਪ ਜੀ ਦੇ ਸਮਕਸ਼ ਕੀਰਤਨ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਸਤਿਗੁਰੂ ਜੀ ਬਖਸ਼ਿਸ਼ ਕਰਨਗੇ ਰਹਿਮਤ ਕਰਨਗੇ ਉਸੇ ਤਰ੍ਹਾਂ ਹੀ ਸਤਿਗੁਰੂ ਜੀ ਦਾ ਜਸ ਗਾਇਨ ਹੋਵੇਗਾ ਹਮਰੁਲ ਤੇ ਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਅੱਜ ਮੇਰੇ ਨਾਲ ਤਬਲੇ ਤੇ ਸੰਗਤ ਕਰ ਰਹੇ ਹਨ ਪ੍ਰੋਫੈਸਰ ਤਰਸੇਮ ਸਿੰਘ ਜੀ ਬਹੁਤ ਵਿਦਵਾਨ ਨੇ ਬਹੁਤ ਗੁਣੀ ਲੋਕ ਨੇ ਸਦਾ ਬਲਬੀਰ ਸਿੰਘ ਜੀ ਪ੍ਰੋਫੈਸਰ ਤਰਸੇਮ ਸਿੰਘ ਜੀ ਵਾਸਤਵ ਵਿੱਚ ਸਤਿਗੁਰੂ ਜਗਜੀਤ ਸਿੰਘ ਜੀ ਦੀ ਕਿਰਪਾ ਦੇ ਨਾਲ ਉਹਨਾਂ ਦੀ ਬਖਸ਼ਿਸ਼ ਦੇ ਨਾਲ ਬੰਬੇ ਉਸਤਾਦ ਅਲ ਰੱਖਾ ਖਾਨ ਸਾਹਿਬ ਯਾਕਰ ਹੁਸੈਨ ਜੀ ਦੇ ਕੋਲ ਵਿਦਿਆ ਪ੍ਰਾਪਤ ਕਰਨ ਵਾਸਤੇ ਗਏ ਸਨ ਔਰ ਬੜੀ ਮਿਹਨਤ ਨਾਲ ਬੜੀ ਤਪੱਸਿਆ ਨਾਲ ਬੜੀ ਨਿਪੁੰਨਤਾ ਦੇ ਨਾਲ ਉਥੋਂ ਵਿਦਿਆ ਪ੍ਰਾਪਤ ਕਰਕੇ ਸਤਿਗੁਰੂ ਜੀ ਦੀ ਬਖਸ਼ੀ ਹੋਈ ਮਹਿਕ ਨੂੰ ਹਿੰਦੁਸਤਾਨ ਵਿੱਚ ਪੰਜਾਬ ਵਿੱਚ ਨਹੀਂ ਬਲਕਿ ਪੂਰੇ ਵਿਸ਼ਵ ਵਿੱਚ ਚਮਕਾ ਰਹੇ ਨੇ ਵੈਸੇ ਮਹਾਪੁਰਸ਼ਾਂ ਦਾ ਜੀਵਨ ਹੁੰਦਾ ਹੀ ਪਰਪਕਾਰ ਵਾਸਤੇ ਹੈ ਆਪਣੇ ਵਾਸਤੇ ਸੰਸਾਰੀ ਲੋਕ ਆਉਂਦੇ ਨੇ ਪਰ ਸੰਸਾਰ ਵਾਸਤੇ ਸਤਿਗੁਰੂ ਜੀ ਆਉਂਦੇ ਨੇ ਕੈਨੇਡਾ ਵਿੱਚ ਪੂਰੇ ਕੈਨੇਡਾ ਵਿੱਚ ਔਰ ਹੁਣ ਇੰਗਲੈਂਡ ਦੇ ਵਿੱਚ ਦਾਸ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਹਨ ਮੈਂ ਸਮੂਹ ਸੰਗਤ ਦਾ ਔਰ ਸਤਿਗੁਰੂ ਜਗਜੀਤ ਸਿੰਘ ਜੀ ਦਾ ਬਹੁਤ ਰਿਣੀ ਹਾਂ ਜਿਨ੍ਹਾਂ ਨੇ ਐਸੇ ਵਿਦਵਾਨ ਪੈਦਾ ਕੀਤੇ ਔਰ ਐਸੇ ਸਰੋਤੇ ਪੈਦਾ ਕੀਤੇ ਜੋ ਸੰਗੀਤ ਨੂੰ ਜੋ ਅਨਾਹਦ ਤੁਹਾਨੂੰ ਪਹਿਚਾਣਦੇ ਹਨ ਜਾਣਦੇ ਹਨ ਔਰ ਜੋ ਨਹੀਂ ਜਾਣਦੇ ਉਹ ਕੋਸ਼ਿਸ਼ ਕਰ ਰਹੇ ਹਨ ਦਾਸ ਸਾਹਿਬ ਜੀ ਦੇ ਸਮਕਸ਼ ਕੀਰਤਨ ਕਰਨ ਜਾ ਰਹੇ ਹਨ ਆਪ ਜੀ ਦੀ ਆਗਿਆ ਔਰ ਸਤਿਗੁਰੂ ਦੀ ਬਖਸ਼ਣ ਨਾਲ ਕੀਰਤਨ ਆਰੰਭ ਕਰਦੇ ਹਾਂ